ਹਥ ਗੋਵਰਧਨ ਗਿਰ ਕਰ ਧਾਰ ਬੋ ਦੋਹਰਾ ਇਸੀ ਪਾਸੋਂ ਕ੍ਰਿਸ਼ਨ ਜੀ ਕੀਨੇ ਦਿਵਸ ਬਤੀਤ ਹਰ ਪੂਜਾ ਕੋ ਦਿਨ ਆਇਓ ਗੋ ਵਿਚਾਰੀ ਚੀਤ ਸੋਈਆ ਆਇਓ ਹੈ ਇੰਦਰ ਕੀ ਪੂਜਾ ਕੋ ਦਿਉਸ ਸਭੋ ਮਿਲ ਗੋਪਨ ਬਾਤ ਵਿਚਾਰੀ ਭੋਜਨ ਭਾਂਤ ਅਨੇਕਨ ਕੋਰ ਪੰਚਾਮ੍ਰਿਤ ਕੀ ਕਰੋ ਜਾਇ ਤਿਆਰੀ ਨੰਦ ਕਹੋ ਜਬ ਗੋਪਨ ਸੋ ਵਿਦਿਆਰ ਚਿਤੀ ਮਨ ਬੀਜ ਮੁਰਾਰੀ ਕੋਪ ਅਪਰਾ ਮਗਵਾ ਹਮਰੀ ਸਮ ਪੂਜਨ ਜਾ ਜਹਾਂ ਬ੍ਰਿਧ ਨਾਰੀ ਇਕ ਬਿਤ ਇਹ ਬਿਦ ਬੋਲਿਓ ਕਾਨ ਕਿਰਪਾ ਨਿਧਾਨ ਤਾਤ ਕਾਹੇ ਕੇ ਨਮਿਤ ਤੈ ਸਮਿਗਰੀ ਬਨਾਈ ਹੈ ਕਹਿਓ ਐਸੇ ਨੰਦ ਜੋ ਤ੍ਰਿਲੋਕੀ ਪਤ ਅਤ ਤਾਹੀ ਕੋ ਬਨਾਈ ਹਰ ਕਹਿ ਕਹਿ ਸੁਨਾਈ ਹੈ ਕਾਹੇ ਕੇ ਨਮਿਤ ਕਹਿਓ ਬਾਰਦ ਤ੍ਰਿਨਨ ਕਾਜ ਗਉਨ ਕੀ ਰਚ ਕੋ ਕਰੀ ਔ ਹੋਤ ਆਈ ਹੈ ਕਹਿਓ ਭਗਵਾਨ ਇਹ ਤੋ ਲੋਗ ਹੈ ਅਜਾਨ ਬ੍ਰਿਜ ਈਸ਼ਰ ਤੇ ਹੋਤ ਨਹੀਂ ਮਗਵਾ ਤੇ ਗਾਈ ਹੈ ਕਾਨ ਬਾਸ਼ਵਈਆ ਹੈ ਨਹੀਂ ਮੇਘ ਸਰਪਤ ਹਾਥ ਸੋ ਤਾ ਸੁਨੋ ਵਰ ਲੋਕ ਸਭੈ ਰੇ ਪੰਜਨ ਓਵਨ ਪੈ ਭਗਵਾਨ ਸੋ ਦੈ ਸਭੈ ਜਨ ਕੋ ਵਰ ਲੈ ਰੇ ਕਿਉ ਮਗਵਾ ਤੂੰ ਪੂਜਨ ਜਾਤ ਕਰੋ ਤੂੰ ਸੇਵ ਹਿਤੰ ਚਿਤ ਕੈ ਰੇ ਧਿਆਨ ਤਰੋ ਸਭ ਹੀ ਮਿਲ ਕੈ ਸਭ ਬਾਤਨ ਕੋ ਤੁਮ ਕੋ ਫਲ ਦੈ ਰੇ ਬਾਸ ਵਿਜਗਨ ਕੇ ਬਸ ਮੇਗ ਕਿਦੋ ਬ੍ਰਹਮਾ ਏ ਬਾਤ ਵਿਚਾਰੈ ਲੋਗਨ ਕੇ ਪ੍ਰਤਿਪਾਰਨ ਕੋ ਹਰਿ ਸੂਰਜ ਮੈਂ ਹੋਏ ਕਹਿ ਜਲ ਡਾਰੈ ਕੌਤਕ ਦੇਖਤ ਜੀਵਨ ਕੋ ਪਿਖ ਕੌਤਕ ਹੋਇ ਸਿਵਤਾਏ ਸੰਘਾਰੈ ਹੈ ਵਾਹੇ ਕਿਦੋ ਸਰਤਾ ਸਮ ਬਾਹਨ ਕੇ ਜੰਬਾ ਵਿਥਾਰੈ ਪਾਥਰ ਪੈ ਜਲ ਪੈ ਨਗ ਪੈ ਤਰ ਪੈ ਧਰ ਪੈ ਅਰ ਔਰ ਨਰੀ ਹੈ ਦੇਵਨ ਪੈ ਅਰਦੈ ਤਨ ਪੈ ਕਬ ਸ਼ਾਮ ਕਹੈ ਓ ਮੁਰਾਰ ਹਰੀ ਹੈ ਪਛਨ ਪੈ ਮ੍ਰਿਗ ਰਾਜਨ ਪੈ ਮ੍ਰਿਗ ਕੇ ਗਨ ਪੈ ਫੁਨ ਹੋਤ ਖਰੀ ਹੈ ਭੇਦ ਕਹਿਓ ਇਹ ਬਾਤ ਸਭੈ ਇਨਹੂ ਕਹਿ ਕੀ ਕਹਾ ਪੂਜਾ ਕਰੀ ਹੈ ਤਬ ਹੀ ਹਸ ਕੈ ਹਰਿ ਬਾਤ ਕਹੀ ਨੰਦ ਪੈ ਹਮਰੀ ਬਿਨਤੀ ਸੁਨ ਲਈਐ ਪੂਜੋ ਵਿਪਨ ਕੋ ਮੁਖ ਗਉਨ ਪੂਜਨ ਜਾਗਿਰ ਹੈ ਤਹ ਜਈਐ ਗਊਨ ਕੋ ਪੈ ਪੀਜਤ ਹੈ ਗਿਰ ਕੇ ਚੜੀਐ ਮਨ ਆਨੰਦ ਪਈਐ ਦਾਨ ਦਏ ਤਿਨ ਕੇ ਜਸਿਆਂ ਪਰ ਲੋਗੈ ਜੋ ਦਇਓ ਸੋ ਖਈਐ ਸਵਈਆ ਤਬ ਹੀ ਭਗਵਾਨ ਕਹੀ ਪਿਤ ਸੋ ਇਕ ਬਾਤ ਸੁਨੋ ਤੋ ਕਹੋ ਮਮ ਤੋ ਸੋ ਪੂਜਹੁ ਜਾਇ ਸਵੈ ਗਿਰ ਕੋ ਤੁਮ ਇੰਦਰ ਕਰੈ ਕੁਪ ਕਿਆ ਫੁਨ ਤੋ ਸੋ ਮੋਸੋ ਸਪੂਤ ਭਇਓ ਤੁਮਰੇ ਗ੍ਰਹਿ ਮਾਰ ਡਰੋ ਮਗਵਾ ਸੰਗ ਝੋਸੋ ਰਹਾਸ ਕਹੀ ਪਿਤ ਪਾਥਰ ਕੀ ਤਜ ਹੈ ਇਹ ਜਾ ਹਮਰੀ ਅਨਮੋਸੋ ਸੋ ਤਾਤ ਕੀ ਬਾਤ ਜੋ ਨਾ ਸੁਣੀ ਸੋ ਬਾਤ ਭਲੀ ਸਿਰ ਉਪਰ ਬਾਧੀ ਬਾਕੋ ਕੀ ਕਹਿ ਮੁਰਵੀ ਤਨ ਕਹਿ ਧਨ ਪੀਛਨ ਮਤ ਮਹਾ ਸਰਸਾਦੀ ਸਰੋਨਨ ਮੈਂ ਸੁਣ ਤਿਓ ਇਹ ਬਾਤ ਕਬੁੱਧਗੀ ਛੂਟ ਚਰੀ ਜਿਮ ਪਾਦੀ ਮੋਹੇ ਕੀ ਬਾਰਦ ਹੋਇ ਕਰ ਗਿਆਨ ਨਿਵਾਰ ਦਈ ਉਂਡੀ ਜਨ ਆਂਦੀ ਨੰਦ ਬੁਲਾਏ ਕਹਿ ਗੋ ਬੁਲਾਏ ਹਰਿ ਆਇਸ ਮਾਨ ਸਿਰ ਉਪਰ ਲੀਆ ਪੂਜੋ ਗਉਨ ਯੋ ਮੁਖ ਵੇਪਨ ਭਈਨ ਸੋ ਇਹ ਆਇਸ ਕੀਆ ਫੇਰ ਕਹਿਓ ਹਮ ਤੋ ਕਹਿਓ ਤੋ ਸੋ ਗਿਆਨ ਪਲੋ ਮਨ ਮੈਂ ਸਮਝੀਆ ਚਿਤ ਦਇਓ ਸਭਨੋ ਹਮ ਸੋ ਤਿਉ ਲੋਗਨ ਕੋ ਪਤ ਚਿਤ ਨਾ ਕੀਆ ਸਵਈਆ ਗੋਪ ਚਲੇ ਉਠ ਕੇ ਗ੍ਰਹਿ ਕੋ ਬ੍ਰਿਜ ਕੇ ਪਦ ਕੋ ਫੁਨ ਆਇਸ ਪਾਈ ਅਛਤ ਧੂ ਪੰਚਾਮ੍ਰਿਤ ਦੀਪਕ ਪੂਜਨ ਕੀ ਸਭ ਭਾਂਤ ਬਨਾਈ ਲੈ ਕੁਰਬੇ ਆਪਣਾ ਸਭ ਸੰਗ ਚਲੈ ਗਿਰ ਕੋ ਸਭ ਢੋਲ ਵਜਾਈ ਨੰਦ ਚਲਿਓ ਜਸਦਾਉ ਚਲੀ ਭਗਵਾਨ ਚਲੇ ਮੁਸਲੀ ਸੰਗ ਭਾਈ ਨੰਦ ਚਲਿਓ ਕੁਰਬੇ ਸੰਗ ਲੈ ਕਰ ਤੀਰ ਜਵੈ ਗਿਰ ਕੇ ਚਲ ਆਇਓ ਗਉਨ ਘਾਸ ਚਰਾ ਹਿਤ ਸੋ ਬਹੁ ਵਿਪਨ ਖੀਰ ਆਹਾਰ ਖਵਾਇਓ ਆਪ ਪਰੋਸਨ ਲਾਗ ਪਤੀ ਗੋਪ ਸਬੈ ਮਨ ਮੈਂ ਸੁਖ ਪਾਇਓ ਬਾਹਰ ਚੜਾਏ ਲੈ ਰਤ ਪੈ ਚਲ ਕੈ ਇਹ ਕੌਤਕ ਔਰ ਬਨਾਇਓ ਸਵਈਆ ਕੌਤਕ ਏਕ ਵਿਚਾਰ ਜਦਪਤ ਸੂਰਤ ਏਕ ਤਰੀ ਗਿਰ ਬਾਂਕੀ ਸ੍ਰਿੰਗ ਬਨਾਏ ਤਰੀ ਨਗ ਕੈ ਕਬ ਸ਼ਾਮ ਕਹੈ ਜਾ ਗਮੈ ਨ ਖਾਕੀ ਭੋਜਨ ਖਾਤ ਪ੍ਰਤਛ ਕਿਦੋ ਵਹ ਬਾਤ ਲਖੀ ਨ ਪਰੀ ਕਛ ਬਾਕੀ ਕੌਤਕ ਏਕ ਲਖੈ ਭਗਵਾਨ ਕਉ ਜੋ ਭਿਗਵੈ ਅਟਕੈ ਮਤ ਤਾਕੀ ਸੋਈਆ ਤਉ ਭਗਵਾਨ ਤਵੈ ਹਸ ਕੈ ਸਮ ਅੰਮ੍ਰਿਤ ਬਾਤ ਤਿਨੈ ਸੰਗ ਭਾਖੀ ਪੂਜਨ ਖਾਤਯੋ ਹਮਰੋ ਗਿਰ ਲੋਕ ਸਭੈ ਪਿਖਵੋ ਤੁਮ ਆਖੀ ਹੋਏ ਰਹੇ ਬਿਸਮੈ ਸਭ ਗੂਪ ਸੁਨੀ ਹਰ ਕੇ ਮੁਖ ਤੇ ਜਬ ਸਾਖੀ ਗਿਆਨ ਜਨਾਵਰ ਕੀ ਲਈ ਬਾਜ ਹੈ ਗਵਾਰਨ ਕਾਨ ਗਈ ਜਬ ਚਾਖੀ ਅੰਜਲ ਜੋਰ ਸਭੈ ਬ੍ਰਿਜ ਕੇ ਜਨ ਕੋਟ ਪ੍ਰਣਾਮ ਕਰੈ ਹਰਿ ਆਗੇ ਭੂਲ ਗਈ ਸਭ ਕੋ ਮਗਵਾ ਸੁਧ ਕਾਨ ਹੀ ਕੇ ਰਸ ਪੀਤਰ ਪਾਗੇ ਸੋਵਤ ਥੇ ਜੋ ਪਰੇ ਬਿਖਮੈ ਸਭ ਧਿਆਨ ਲਗੇ ਹਰ ਕੇ ਜਨ ਜਾਗੇ ਔਰ ਗਈ ਸੁਦਪੂਲ ਸਭੋ ਇਕ ਕਾਨ ਹੀ ਕੇ ਰਸ ਮੈਂ ਅਨੁਰਾਗੇ ਸੋਈਆ ਕਾਨ ਕਹੀ ਸਭ ਕੋ ਹਸ ਕੈ ਮਿਲ ਧਾਮ ਚਲੋ ਜੋ ਹੈ ਹਰਤਾ ਅਗ ਨੰਦ ਚਲਿਓ ਬਲ ਭਦਰ ਚਲਿਓ ਜਸਦਾਹੂ ਚਲੀ ਨੰਦ ਲਾਲ ਬਿਨਾ ਨਗ ਪੂਜਬੈ ਇਨਹੂ ਨ ਕਰੀ ਤਬ ਹੀ ਕੁਪਿਓ ਇਨ ਪੈ ਧਰਤਾ ਪ੍ਰਗ ਬੇਦਨ ਮਦ ਕਹੀ ਇਨ ਭੀਮ ਤੇ ਮਾਰ ਡਰਿਓ ਛਲ ਸੋ ਪਤਵਾ ਮਗ ਸਵਈਆ ਪੂਸਤ ਸੋ ਲਰ ਕੈ ਜਿਨਹੂ ਨਵ ਸਾਥ ਛਡਾਇ ਲਈ ਬਰਮੰਗਾ ਆਦ ਸਤ ਜੁਗ ਕੇ ਮੁਰ ਕੇ ਗੜ ਤੋਰ ਦੈ ਸਭ ਜਿਉ ਕਚ ਬੰਗਾ ਹੈ ਕਰਤਾ ਸਭ ਹੀ ਜਗ ਕੋ ਅਰ ਦੇਵਨ ਹਾਰ ਇਹੀ ਜੁਗ ਸੰਗਾ ਲੋਕਨ ਕੇ ਪਤ ਸੋ ਮਤ ਮੰਦ ਵਿਵਾਦ ਕਰੈ ਮਗਵਾ ਮਤ ਲੰਗਾ ਸੋਈਆ ਗੋਪਨ ਸੋ ਖਿਜ ਕੈ ਮਗਵਾ ਧਜ ਕੈ ਮਨ ਆਨੰਦ ਕੋ ਪ੍ਰਤੇ ਸੰਗ ਮੇਘਨ ਜਾਏ ਕਹੀ ਬਰਖੋ ਬ੍ਰਿਜ ਪੈ ਰਸ ਵੀਰ ਹੀ ਮਦ ਗਚੇ ਕਰਿਓ ਬਰਖਾ ਇਤਨੀ ਉਨ ਪੈ ਜੇ ਤੇ ਭੁਨ ਗੋਪ ਨਾ ਏਕ ਬਚੇ ਸਭ ਪੈਨਨ ਪ੍ਰਾਤਨ ਤਾਤਨ ਪਉਤਰਨ ਤਉਵਨ ਮਾਰੋ ਸਾਤ ਚਚੇ ਸਵਈਆ ਆਏ ਸਮਾਨ ਪੁਰੰਦਰ ਕੋ ਆਪਣਾ ਸਭ ਮੇਗਨ ਕਾਜ ਸੋ ਕਾਛੇ ਧਾਏ ਚਲੇ ਬ੍ਰਿਜ ਕੇ ਮਰਬੇ ਕਹੋ ਘੇਰ ਦਸੋ ਦਿਸਤੇ ਘਨ ਆਛੇ ਕੋ ਪਰੇ ਅਰ ਬਾਰ ਪਰੇ ਬਧ ਵੇ ਕੋ ਚਲੇ ਚਰਿਆ ਜੋ ਬਾਛੇ ਛਿਪਰ ਚਲੇ ਕਰ ਬੇ ਨਿਰਪ ਜੀ ਛੋੜ ਚਲੇ ਬਨਤਾ ਸੁਧ ਪਾਛੇ ਦੈ ਸੰਖਾਸੁਰ ਕੇ ਮਰਬੇ ਕੋ ਰੂਪ ਤਰਿਓ ਜਲ ਮੈ ਜਿਨ ਮੱਛਾ ਸਿੰਧ ਮਥਿਓ ਜਬ ਹੀ ਅਸਰਾਸੁਰ ਮੇਰ ਤਰੈ ਭਇਓ ਕਛਵ ਹੱਛਾ ਸੋ ਅਬ ਕਾਨ ਪਇਓ ਇਹ ਠੌਰ ਚਰਾਵਤ ਹੈ ਬ੍ਰਿਜ ਕੇ ਸਭ ਬੱਛਾ ਖੇਲ ਦਿਖਾਵਤ ਹੈ ਜਗ ਕੋ ਇਹ ਹੈ ਕਰਤਾ ਸਭ ਜੀਵਨ ਰਛਾ ਆਏ ਸਮਾਨ ਸਭੈ ਮਗਵਾ ਹਰ ਕੇ ਪੁਰ ਘੇਰ ਕਨੇ ਕਨ ਗਾਜੈ ਦਾਮਨ ਜੋ ਗਰਜੈ ਜਨ ਰਾਮ ਕੇ ਸਾਹੇ ਰਾਮਨ ਦੁੰਦੁਭ ਵਾਜੈ ਸੋ ਤੁਣ ਸਰਾਉਣਨ ਮੈਂ ਸੁਨ ਗੋਪ ਦਸੋ ਦਿਸ ਕਉ ਡਰ ਕੈ ਉਠ ਭਾਜੈ ਆਏ ਪਰੇ ਹਰ ਕੇ ਸਭ ਪਾਇਨ ਆਪਨ ਜੀਵ ਸਹਾਇਕ ਕਾਜੈ ਮੇਗਨ ਕੋ ਡਰ ਕੇ ਹਰ ਸਾਵੇਂ ਕੋ ਪੁਕਾਰਤ ਹੈ ਦੁਖ ਮਾਂਝਾ ਰਛ ਕਰੋ ਹਮਰੀ ਕਰਨਾ ਨਿਦ ਬ੍ਰਿਸ਼ਟ ਭਈ ਦਿਨ ਓ ਸਤ ਸਾਂਝਾ ਏਕ ਬਚੀ ਨਾ ਗਉਪੁਰ ਕੀ ਮਰਗੀ ਦੁਦਰੀ ਬਛਰੇ ਅਰ ਬਾਂਝਾ ਅਗਰਜ ਸਿਆਮ ਕੇ ਰੋਵਤਿਓ ਓ ਜਿਮ ਹੀਰ ਬਿਨਾ ਪਿਖੇ ਪਤਿ ਰਾਂਝਾ ਕਵਿਤ ਕਾਲੀ ਨਾਥ ਕੇ ਸੀਰੇ ਪਕੌਲ ਨੈਣ ਕੌਲ ਨਾਵ ਕਮਲਾ ਕੇ ਪਤੀ ਇਹ ਬਿੰਤੀ ਸੁਣੀ ਦੀਐ ਕਾਮ ਰੂਪ ਕੰਸ ਕੇ ਪ੍ਰਹਾਰੀ ਕਾਜਕਾਰੀ ਪ੍ਰਭ ਕਾਮਨੀ ਕੇ ਕਾਮ ਕੇ ਨਿਵਾਰੀ ਕਾਮ ਕੀ ਦੀਐ ਕੌਲਾਸਨ ਪਤ ਕੁੰਭ ਕਾਨ ਕੇ ਮਰਈਆ ਕਾਲ ਨੇਮ ਕੇ ਵਧਈਆ ਐਸੀ ਕੀਜੈ ਜਾਤੇ ਦੀਐ ਕਾਰਮਾ ਹਰਨ ਕਾਜ ਸਾਧਨ ਕਰਨ ਤੁਮ ਕਿਰਪਾ ਨਿਜ ਦਾਸਨ ਅਰਜ ਸੁਣ ਲੀ ਦੀਐ ਸਵਈਆ ਬੂੰਦਨ ਤੀਰਨ ਸੀ ਸਭ ਹੀ ਕੁਪ ਕੈ ਬ੍ਰਿਜ ਕੇ ਪੁਰ ਪੈ ਜਬ ਪਈਆ ਸੋ ਸਹੀ ਨਾ ਗਈ ਕਿਹ ਪੈ ਸਭ ਧਾਮਨ ਬੇਦ ਧਰਾ ਲਗ ਗਈਆ ਸੋ ਪਿਖ ਗੋਪਨ ਨੈਨਨ ਸੋ ਬਿਨਤੀ ਹਰ ਕੇ ਅਗਵਾ ਪਹੁੰਚਈਆ ਕੋ ਪਰਿਓ ਹਮ ਪੈ ਮਗਵਾ ਹਮਰੀ ਤੁਮ ਰਚ ਕਰੋ ਉਠ ਸਈਆ ਸਵਈਆ ਦੀਸਤ ਹੈ ਨਾ ਕਹੂੰ ਵਰਣੋ ਦਿਤ ਘੇਰ ਦਸੋ ਦਿਸ ਤੇ ਘਨ ਆਵੈ ਕੋ ਪਰੇ ਜਨ ਕੇ ਹਰਗਾ ਜਿਤ ਦਾਮਨ ਦਾੰਤ ਨਿਕਾਸ ਡਰਾਵੈ ਗੋਪਨ ਜਾਇ ਕਰੀ ਬਿਨਤੀ ਹਰ ਪੈ ਸੁਣੀਐ ਹਰ ਜੋ ਤੂੰ ਭਾਵੈ ਸਿੰਘ ਕੇ ਦੇਖਤ ਸਿੰਘਨ ਸਿਆਰੇ ਕਹੈ ਕੁਪ ਕਹੈ ਜਮ ਲੋਕ ਪਠਾਵੈ ਸੁਈਆ ਕੋ ਪਰੇ ਹਮਰੇ ਪੁਰ ਮੈਂ ਬਹੁ ਮੇਘਨ ਕੇ ਠਾਠ ਠਟੇ ਜੇ ਕੋ ਗਜ ਬਾਹਨ ਲੋਕ ਕਹੈ ਜਿਨ ਪੱਬਨ ਕੇ ਪਰ ਕੋ ਕਟੇ ਤੁਮ ਹੈ ਕਰਤਾ ਸਭ ਹੀ ਜਗ ਕੇ ਤੁਮ ਹੀ ਸਿਰ ਰਾਮਨ ਕਾਟ ਸਟੇ ਤੁਮ ਸਿਉ ਹੁਨ ਦੇਖਦ ਗੋਪਨ ਕੋ ਕਨ ਕੋ ਡਰਾਵਤ ਕੋ ਲਟੇ ਸੁਈਆ ਕਾਨ ਬਡੋ ਸੁਨ ਲੋਕ ਤੁਮੈ ਹੁਨ ਜਾਮ ਸੋ ਜਾਪ ਕਰੈ ਤੋ ਆਠੋ ਮੀਰ ਹੋਤਾ ਸਨ ਭੂ ਥਰਾ ਤਰ ਥਾਪ ਕਰਿਓ ਤੁਮ ਹੀ ਪ੍ਰਭ ਕਾਠੋ ਬੇਦ ਦਇ ਕਰ ਕੈ ਤੁਮ ਹੀ ਜਗ ਮੈਂ ਛਿਨ ਤਾਤ ਪਇਓ ਜਬ ਘਾਟੋ ਸਿੰਧ ਮਥਿਓ ਤੁਮ ਹੀ ਤ੍ਰਿਵੈ ਕਰ ਦੀਨ ਸੁਰਾਸਰ ਅੰਮ੍ਰਿਤ ਬਾਂਟੋ ਸਈਆ ਗੋਪਨ ਫੇਰ ਕਹੀ ਮੁਕਤੇ ਬਿਨ ਤੈ ਹਮਰੋ ਕੋ ਔਰ ਨਾ ਆਡਾ ਮੇਘਨ ਮਾਰ ਬਿਥਾਰ ਡਰੋ ਕੋ ਬਿ ਬਾਲਕ ਮੂਰਤ ਜੋ ਤੁਮ ਗਾਡਾ ਮੇਗਨ ਕੋ ਬਿਖ ਰੂਪ ਭਿਆਨਕ ਬਹੁਤ ਡਰੈ ਫੁਨ ਜਿਓ ਸਾਡਾ ਕਾਨ ਅਬੈ ਪੁਸ਼ਤੀਨ ਹੈ ਆਪ ਉਤਾਰ ਡਰੋ ਸਭ ਗੋਪਨ ਜਾਡਾ ਸਵਈਆ ਆਇਸ ਪਾਏ ਪੁਰੰਦਰ ਕੋ ਘਨ ਘੋਰ ਕਟਾ ਚਹੂਰ ਔਰ ਤੇ ਆਵੇ ਕਹਿ ਕਰ ਕ੍ਰੋਧ ਕਿਦੋ ਮਨ ਮਦ ਬ੍ਰਿਧ ਉਪਰ ਆਨ ਕਹਿ ਬਹੁ ਬਲ ਪਾਵੇ ਔ ਅਤਹੀ ਚਪਲਾ ਚਮਕੈ ਬਹੁ ਬੂੰਦਨ ਤੀਰਨ ਸੀ ਵਰਖਾਵੇ ਗੋਪ ਕਹੇ ਹਮ ਤੇ ਪਈ ਚੂਕ ਸੋ ਤੇ ਹਮੈ ਗਰਜੈ ਔ ਡਰਾਵੈ ਸੋਇਆ ਆਜ ਪਇਓ ਉਤਪਾਦ ਬਡੋ ਡਰ ਮਾਨ ਸਵੈ ਹਰਿ ਪਾਸ ਪੁਕਾਰੇ ਕੋਪ ਕਰਿਓ ਹਮ ਪੈ ਮਗਵਾ ਤੇ ਤੇ ਬ੍ਰਿਜ ਪੈ ਪਰਖੇ ਘਨ ਭਾਰੇ ਪਚ ਪਖਿਓ ਇਹ ਕੋ ਤੁਮਹੂ ਤੇ ਤੇ ਬ੍ਰਿਜ ਕੇ ਜਨ ਕੋਪ ਸੰਘਾਰੇ ਰਛਕ ਹੋ ਸਭ ਹੀ ਜਗ ਕੇ ਤੁਮ ਰਛ ਕਰੋ ਹਮਰੀ ਰਖਵਾਰੇ ਹੋਏ ਕਿਰਪਾ ਲਬੈ ਭਗਵਾਨ ਕਿਰਪਾ ਕਰ ਕੈ ਇਨ ਮੋ ਤੁਮ ਕਾਢੋ ਕੋਪ ਕਰਿਓ ਹਮ ਪੈ ਮਖਵਾ ਦਿਨ ਸਾਤ ਯਹਾ ਬਰਖਿਓ ਘਣ ਗਾਢੋ ਪ੍ਰਾਤ ਬਲੀਨ ਰਚਨ ਕੋ ਤਬ ਹੀ ਕਰ ਕੋ ਪਇਓ ਉਠ ਠਾਡੋ ਜੀਵ ਗਇਓ ਘਟ ਮੇਘਨ ਕੋ ਸਭ ਗੋਪਨ ਕੇ ਮਨ ਆਨੰਦ ਵਾਡੋ ਸਵਈਆ ਗੋਪਨ ਕੀ ਸੁਨ ਕੈ ਬਿਨਤੀ ਹਰਿ ਗੋਪ ਸਬੈ ਆਪਣੇ ਕਰ ਜਾਣੇ ਮੇਗਨ ਕੇ ਬਦਬੇ ਕਾ ਕਾਨ ਚਲਿਓ ਉਠ ਕੈ ਕਰਤਾ ਜੋ ਤਾਣੇ ਤਾ ਛਬ ਕੇ ਜਸ ਉੱਚ ਮਹਾ ਕਬ ਨੇ ਆਪਣੇ ਮਨ ਮੈਂ ਪਹਿਚਾਣੇ ਇਉ ਚਲ ਗਇਓ ਜਿਮ ਸਿੰਘ ਮ੍ਰਿਗੀ ਪਿਖ ਹਾਏ ਹੈ ਜਾਨ ਕੇ ਦੋ ਮੋਹਿ ਡਾਣੇ ਸਈਆ ਮੇਗਨ ਕੇ ਬਦ ਕਾ ਚਲਿਓ ਭਗਵਾਨ ਕੇ ਦੋ ਰਸ ਪੀਤਰ ਰਤਾ ਰਾਮ ਪਇਓ ਜੁਗਤੀ ਮਦ ਮਰਿਓ ਤਿਨ ਰਾਮਨ ਕਹਿ ਰਾਣੇ ਅਤਾ औद के बीज बधु बरबे कहो कोप कै बैल नथे जे सत्ता गोपन गोधन रक्षण काज तरियो ते को गज जो मदमत्ता सुरिया कर बेब कहो रछ सो गोपन की बरपूट लयो नग कोप हथा तन को न करयो बल रंचग ताहा करयो जो होतो कर बीत जथा ना चली तिन की किछ गोपन पै कब श्याम कहे गज जाहे रथा ਮੁਖ ਨਿਆਇ ਖਿਸਾਇ ਚਲਿਓ ਗ੍ਰਹਿ ਪੈ ਇਹ ਬੀਤ ਤਲੀ ਜਗ ਕੇ ਸੋ ਕਥਾ ਸੋਈਆ ਨੰਦ ਕੋ ਨੰਦ ਬਡੋ ਸੁਖ ਕੰਦ ਰਿਪਿਆਰ ਸੁਰਿੰਦ ਸਬੁੱਧ ਵਿਸਾਰਦ ਆਨਨ ਚੰਦ ਪ੍ਰਭਾ ਕਹੋ ਮੰਦ ਕਹੈ ਕਵ ਸਿਆਮ ਜਪੈ ਜਿਹ ਨਾਰਦ ਤਾਗਿਰ ਕੋ ਕੋਠਾਇ ਲਿਓ ਜੋ ਸਾਧਨ ਕੋ ਹਰਤਾ ਦੁਖ ਦਾਰਦ ਮੇਘ ਪਰਿਓ ਪਰਿਓ ਨ ਕਛੂ ਪਛਤਾਏ ਗਏ ਗ੍ਰਹਿ ਕੋਠ ਬਾਰਦ ਸੋਈਆ ਕਾਨ ਉਪਾਰ ਲਿਓ ਕਰਮੋ ਗਿਰੀ ਏਕ ਪਰੀ ਨਹਿ ਬੂਤ ਸੋ ਪਾਣੀ ਸ਼ੇਰ ਕਹੀ ਹਸ ਕੈ ਮੁਗਤੇ ਹਰ ਕੋ ਮਗਵਾ ਜੋ ਭਇਓ ਮੋਹ ਸਾਨੀ ਮਾਰ ਡਰਿਓ ਮੁਰ ਮੈਂ ਮਦ ਕੀਟਵ ਮਾਰਿਓ ਹਮੈ ਮਗਵਾ ਪਤਮਾਨੀ ਗੋਪਨ ਮੈਂ ਭਗਵਾਨ ਕਹੀ ਸੋ ਫੈਲ ਪਰੀ ਜਗ ਬੀਜ ਕਹਾਣੀ ਗੋਪਨ ਕੀ ਕਰਬੇ ਕਹੋ ਰਛ ਸਤਕ੍ਰਿਤ ਪੈ ਹਰ ਜੀ ਜਬ ਕੋਪੇ ਇਉ ਗਿਰ ਕੇ ਤਰ ਭਇਓ ਉਠਿ ਠਾਡ ਮਨੈ ਰੂਪ ਕੈ ਪਗ ਕੇ ਹਰੀ ਰੂਪੇ ਜਿਉ ਜੁਗ ਅੰਤ ਮੈਂ ਅੰਤਕ ਹੋਇ ਕਰ ਜੀਵਨ ਕੇ ਸਭ ਕੇ ਉਰ ਕੋਪੇ ਜਿਉ ਜਨ ਕੋ ਮਨ ਹੋ ਤੈ ਲੋਪ ਤਿਸੀ ਬਿਦ ਮੇਗ ਭਏ ਸਭ ਲੋਪੇ ਹੋਏ ਸਤਕਰਤ ਉਪਰ ਕੋ ਪਸ ਰਾਖ ਲਈ ਸਭ ਕੋ ਦਫਾ ਤਿਨ ਮੇਗ ਬਿਦਾਰ ਦਏ ਛਿਨ ਮੈਂ ਜਿਨ ਦੈਤ ਕਰੈ ਸਭ ਏਕ ਗਫਾ ਕਰ ਕੌਤਕ ਪੈ ਰਿਪਟਾਰ ਦਏ ਈ ਤਰੇ ਸਰ ਸਿਆਮ ਜਫਾ ਸਭ ਗੋਪਨ ਕੀ ਕਰਬੈ ਕਹੁ ਰਛ ਸੋ ਸਕਰਨ ਲੀਨ ਲਪੇਟ ਸਵਾ ਸਵਈਆ ਜੋ ਲਈ ਸਭ ਮੇਗ ਲਪੇਟ ਸਵਾ ਹਰ ਲੀਨੋ ਹੈ ਪਾਪੂ ਪਾਰ ਜਬੈ ਇਹ ਰੰਜਕ ਸੋ ਇਹ ਹੈ ਗਰੂਏ ਗਿਰ ਚਿੰਤ ਕਰੀ ਮਨ ਬੀ ਸਵੈ ਇਹ ਤੈਤਨ ਕੋ ਮਰਤਾ ਕਰਤਾ ਸੁਖ ਹੈ ਦਵਈਆ ਜੀ ਦਾਨ ਬੈ ਏਕੋ ਤੁਮ ਧਿਆਨ ਤਰੋ ਸਭ ਹੀ ਨੈ ਧਿਆਨ ਤਰੋ ਤੁਮ ਔਰ ਕਬੈ ਸਵਈਆ ਸਭ ਮੇ ਗਏ ਘਟ ਕੇ ਜਬ ਹੀ ਤਬ ਹੀ ਹਰਖੇ ਬਨਗੋ ਸਵੈ ਇਹ ਭਾਂਤ ਲਗੇ ਕਹਨੇ ਮੁਖ ਤੇ ਭਗਵਾਨ ਦਇਓ ਹਮਦਾਨ ਅਭੈ ਮਗਵਾ ਜੋ ਕਰੀ ਕੁਬ ਦੌਰ ਹਮ ਪਰਸੋ ਤੇ ਕੋ ਨਹੀਂ ਬੇਰ ਲਭੈ ਅਵ ਕਾਨ ਪ੍ਰਤਾਪ ਤੇ ਹੈ ਘਟ ਬਾਦਰ ਏਕ ਨਾ ਦੀਸਤ ਬੀਜ ਨਭੈ ਸਵਈਆ ਗੋਪ ਕਹੈ ਸਭ ਹੀ ਮੁਖ ਤੇ ਏਕਾਨ ਬਲੀ ਬਰ ਹੈ ਬਲ ਮੈਂ ਜਿਨ ਕੂਦ ਕਿਲੈ ਸਤ ਮੋਰ ਮਰਿਓ ਜਿਨ ਜੁਦ ਸੰਖਾਸਰ ਸੋ ਜਲ ਮੈਂ ਇਹ ਹੈ ਕਰਤਾ ਸਭ ਹੀ ਜਗ ਕੋ ਅਰ ਫੈਲ ਰਹਿਓ ਜਲ ਜਾਓ ਥਲ ਮੈਂ ਸੋ ਆਏ ਪ੍ਰਤਛ ਪਇਓ ਬ੍ਰਿਜ ਮੈਂ ਜੋ ਜੋਗ ਜਿਤੋ ਰਹਿ ਉਹ ਜਲ ਮੈਂ ਮੋਰ ਮਰਿਓ ਜਿਨ ਕੂਦ ਕਿਲੈ ਸਤ ਸਿੰਧ ਜਰਾਜ ਜਿਹ ਸੈਨ ਮਰੀ ਨਰਕਾਸੁਰ ਜਾਹੇ ਕਰਿਓ ਰਖਸੀ ਬ੍ਰਥੀ ਗਜ ਕੀ ਜੇ ਰਛ ਕਰੀ ਜੇ ਰਾਖ ਲਈ ਪਤ ਪੈ ਦ੍ਰੁਪਤੀ ਸਿਲ ਜਾ ਲਗ ਤਿਉ ਪਗ ਪਾਗ ਪਰੀ ਅਤਿ ਕੋਪਦ ਮੇਘਨਿਓ ਮਗਵਾਏ ਰਾਖ ਲਈ ਨੰਦ ਲਾਲ ਧਰੀ ਸੋਈਆ ਮਗਵਾ ਜੇ ਫੇਰ ਦਈ ਪ੍ਰਤਨਾ ਜੇ ਦਇਤ ਮਰੈ ਇਹ ਕਾਨ ਬਲੀ ਜੇ ਕੋ ਜਨ ਨਾਮ ਜਪੈ ਮਨ ਮੈਂ ਜੇ ਕੋ ਪੁਨ ਭਰਾਤ ਹੈ ਬੀਰ ਹਲੀ ਜੇ ਤੇ ਸਭ ਗੋਪਨ ਕੀ ਬਿਪਤਾ ਹਰ ਕੇ ਕੁਪਤੇ ਛਿਨ ਮਾਏ ਟਲੀ ਤਿਹ ਕੋ ਲਖ ਕਹਿ ਉਪਮਾ ਭਗਵਾਨ ਕਰਹਿ ਜੇ ਕੀ ਸੁਤ ਕੌਲ ਕਲੀ ਸੋਇਆ ਕਾਨ ਉਪਾਰ ਲਿਓ ਗਰੂਓ ਗਿਰ ਧਾਮ ਖਸਾਇ ਗਇਓ ਮਗਵਾ ਸੋ ਉਪਜਿਓ ਬ੍ਰਿਜ ਭੂਮ ਵਿਖੈ ਜੋ ਤੀਸਰ ਜੁਗ ਪਇਓ ਰਗਵਾ ਅਬ ਕੌਤਿਕ ਲੋਕ ਦਿਖਾਵਨ ਕੋ ਜਗ ਮੈਂ ਫਨ ਰੂਪ ਤਰਿਓ ਲਗਵਾ ਥਨ ਐ ਜਨੀ ਛਿਨ ਮੈਂ ਪੁਤਨਾ ਹਰਿ ਨਾਮ ਕੇ ਲੇਤ ਹਰੇ ਅਗਵਾਸ ਵਈਆ ਕਾਨ ਬਲੀ ਪ੍ਰਗਟਿਓ ਬ੍ਰਿਜ ਮੈਂ ਜਿਨ ਗੋਪਨ ਕੇ ਦੁਖ ਕਾਟ ਸਟੇ ਸੁਖ ਸਾਧਨ ਕੇ ਪ੍ਰਗਟੇ ਤਬ ਹੀ ਦੁਖ ਦੈਤਨ ਕੇ ਸੁਨ ਨਾਮ ਕਟੇ ਇਹ ਹੈ ਕਰਤਾ ਸਭ ਹੀ ਜਗ ਕੋ ਬਾਲਿਕੋ ਅਰ ਇੰਦਰ ਹੈ ਲੋਕ ਬਟੇ ਤਿਹ ਨਾਮ ਕੇ ਨੇਤ ਕਿਦੋ ਮੁਕਤੇ ਲਟ ਜਾਤ ਸਬੈ ਤਨ ਦੁਖ ਲਟੇ ਸੋਈਆ ਕਾਨ ਬਲੀ ਪ੍ਰਗਟਿਓ ਪੁਤਨਾ ਜਿਨ ਮਾਰ ਡਰੀ ਨਿਰਭ ਕੰਸ ਪਠੀ ਇਨ ਹੀ ਰਿਪ ਮਾਰ ਡਰਿਓ ਸੋ ਤ੍ਰਿਣਾ ਵਰਤ ਪੈ ਜਨ ਸੋ ਇਹ ਥਿਤ ਛਟੀ ਸਭ ਜਾਪ ਜਪੈ ਏਕੋ ਮਨ ਮੈਂ ਸਭ ਗੋਪ ਕਹੈ ਏ ਅਤ ਹਟੀ ਅਤ ਹੀ ਪ੍ਰਤਨਾ ਭੁਨ ਮੇਖਨ ਕੀ ਇਨਹੂ ਕਰ ਦੀ ਛਿਨ ਮਾਹੇ ਮੱਠੀ ਸੋਈਆ ਗੋਪ ਕਹੈ ਏ ਸਾਧਨ ਕੇ ਦੁਖ ਦੂਰ ਕਰੈ ਮਨ ਮਾਹੇ ਗੱਡੈ ਏ ਹੈ ਬਲਵਾਨ ਬਡੋ ਪ੍ਰਗਟਿਓ ਸੋ ਕੋ ਇਹ ਸੋ ਛਿਨ ਆਏ ਅਡੈ ਸਭ ਲੋਕ ਕਹੈ ਪੁਨ ਜਾਪਤ ਜਾ ਕਵਿ ਸਿਆਮ ਕਹੈ ਭਗਵਾਨ ਵੱਡੈ ਤਿਨ ਮੋਹ ਛਲ ਹੀ ਛਿਨ ਮੈਂ ਏਤੋ ਜਿਨ ਕੇ ਮਨ ਮੈਂ ਜਰਰਾ ਜਡੈ ਸੋਈਆ ਮੇਗ ਗਏ ਪਛਤਾਏ ਗ੍ਰਹੂ ਕਹੋ ਗੋਪਨ ਕੇ ਮਨ ਆਨੰਦ ਬਾਢੇ ਫਵੈ ਇਕਠੈ ਸੋ ਚਲੇ ਗ੍ਰਹਿ ਕੋ ਸਭ ਆਏ ਭੈ ਗ੍ਰਹਿ ਭੀਤਰ ਠਾਡੇ ਆਏ ਲਗੇ ਕਹਨੇ ਤ੍ਰੀ ਸੋ ਜਿਨਹੀ ਛਿਨ ਮੈਂ ਮਗਵਾ ਕੁਬ ਕਾਢੇ ਸਤ ਲਹਿਓ ਭਗਵਾਨ ਹਮੈ ਇਨਹੀ ਹਮਰੇ ਸਭ ਹੀ ਦੁਖ ਕਾਢੇ ਸੋਈਆ ਕੋ ਪਰੇ ਲੋ ਕਹਿ ਕੇ ਦਲ ਆ ਬਰਖੇ ਠਟ ਸਾਜ ਅਣੇ ਭਗਵਾਨ ਜਿਉ ਠਾੜ ਪਇਓ ਕਰ ਲੈ ਗਿਰ ਪੈ ਕਰ ਕੈ ਕੁਛ ਹੂ ਨ ਗਣੈ ਅਤ ਤਾ ਛਬ ਕੇ ਜਸ ਉਚ ਮਹਾ ਕਬ ਸ਼ਾਮ ਕਿਦੋ ਇਹ ਭਾਤ ਭਣੇ ਜਿਮ ਵੀਰ ਬਡੋ ਕਰ ਸਿਪਰ ਲੈ ਕਛ ਕਹਿ ਨ ਗਨੈ ਪੁਨ ਤੀਰ ਘਣੇ ਸੋਈਆ ਗੋਪ ਕਹੇ ਸਾਧਨ ਕੋ ਦੁਖ ਦੂਰ ਕਰੈ ਮਨ ਮਾਹੇ ਗੱਡੈ ਇਹ ਹੈ ਬਲਵਾਨ ਬਡੋ ਪ੍ਰਗਟਿਓ ਸੋ ਕੋ ਇਹ ਸੋ ਆਏ ਅਡੈ ਸਭ ਲੋਕ ਕਹੈ ਫੁਨ ਥਾਪਤ ਜਾ ਕਬ ਸ਼ਾਮ ਕਹੈ ਭਗਵਾਨ ਵੱਡੈ ਤਿਹ ਮੋਹ ਛਲ ਹੀ ਛਿਨ ਮੈਂ ਇਹ ਤੇ ਜਿਨ ਕੇ ਮਨ ਮੈਂ ਜਰ ਰਾਗ ਜਡੈ ਸੁਈਆ ਕਰ ਕੋਪ ਨਿਵਾਰ ਮਗਵਾ ਦਲ ਕਾਨ ਬੜੇ ਬਰ ਵੀਰ ਪ੍ਰਤੀ ਜਿਮ ਕੋਪ ਜਲੰਧਰ ਈਸ ਮਰਿਓ ਜਿਮ ਚੰਡ ਚ ਮੁੰਡਾ ਸੈਨ ਹਤੀ ਪਛਤਾਏ ਗਇਓ ਮਗਵਾ ਗ੍ਰਹਿ ਕੋ ਨਾ ਰਹੀ ਤਿਹ ਕੀ ਪਤਿ ਏਕ ਰਤੀ ਇਮ ਮੇਘ ਬਿਦਾਰ ਦਏ ਹਰ ਜੀ ਜਿਮ ਮੋਹਿ ਨਿਵਾਰਤ ਕੋਪ ਜਤੀ ਸਵਈਆ ਕੋਪ ਕਾਇ ਤਿਨ ਮੇਘ ਬਿਦਾਰ ਦਏ ਜਿਨ ਰਾਖ ਲਿਓ ਜਲ ਭੀਤਰ ਹਾਥੀ ਜਾਹੇ ਸਿਲਾ ਲਗ ਪਾਏ ਤਰੀ ਜੇ ਰਾਖ ਲਈ ਦ੍ਰੁਪਤੀ ਸੋ ਅਨਾਥੀ ਬੈਰ ਕਰੈ ਜੋ ਪੈ ਇਹ ਸੋ ਸਭ ਗੋਪ ਕਹੈ ਏ ਤਾਹੇ ਅਸਾਥੀ ਜੋ ਹਿਤ ਸੋ ਚਿਤ ਕੈ ਏਕੀ ਪੁਨ ਸੇਵ ਕਰੈ ਤਿਹ ਕੋ ਇਹ ਸਾਥੀ ਸਵਈਆ ਮੇਗਨ ਕੋ ਤਬ ਹੀ ਕ੍ਰਿਸ਼ਨ ਦਲ ਖਾਤਰ ਉਪਰ ਨਾ ਕਛੁ ਆਂਦਾ ਹੋ ਕਰਿਓ ਅਧੀ ਮਗਵਾ ਨਾ ਚਲਿਓ ਤਿਹ ਸੋ ਕਜਤਾਏ ਬਸਾਂਦਾ ਜੋਰ ਚਲੈ ਕਿਹ ਕੋ ਤਿਹ ਸੋ ਕਹਿ ਹੈ ਸਭ ਹੀ ਜਿਸ ਕੋ ਜਗ ਬਾਂਦਾ ਮੂੰਡ ਨਿਵਾਏ ਮਨੈ ਦੁਖ ਪਾਏ ਗਇਓ ਮਗਵਾ ਉਠ ਧਾਮ ਖਿਸਾਂਦਾ ਸਵਈਆ ਸ਼ੱਕਰ ਗਇਓ ਪਛਤਾਏ ਗ੍ਰਹਿ ਕਹਾ ਫੋਰ ਦਈ ਜਬ ਕਾਨ ਅਨੀ ਬਰਖਾ ਕਰ ਕੋਪ ਕਰੀ ਬ੍ਰਿਜ ਪੈ ਸੋ ਕਛੂ ਹਰ ਕੈ ਨਹਿ ਏਕ ਗਨੀ ਹੁਣ ਤਾ ਛਬ ਕੀ ਅਤ ਹੀ ਉਪਮਾ ਕਬ ਸਿਆਮ ਕਿਦੋ ਏ ਭਾਂਤ ਭਨੀ ਪਛਤਾਏ ਗਇਓ ਪਤ ਲੋਕਨ ਕੋ ਜਿਮ ਲੂਟ ਲੈ ਐ ਸੀਸ ਮਨੀ ਸਵਈਆ ਜਾਹੇ ਨਾ ਜਾਣਤ ਭੇਦ ਮੁਨੀ ਮਨ ਭਾ ਇਹ ਜਾਪਨ ਕੋ ਇਹ ਜਾਪੀ ਰਾਜ ਦਇਓ ਇਨਹੀ ਬਲ ਕੋ ਇਨਹੀ ਕਬ ਸਿਆਮ ਤਰਾ ਸਭ ਥਾਪੀ ਮਾਰਤ ਹੈ ਦਿਨ ਥੋਰ ਨੁਮੈ ਰਿਪ ਗੋਪ ਕਹੈ ਏ ਕਾਨ ਪ੍ਰਤਾਪੀ ਕਾਰਨ ਜਾਹੇ ਤਰੀ ਇਹ ਮੂਰਤ ਮਾਰਨ ਕੋ ਜਗ ਕੇ ਸਭ ਪਾਪੀ ਸੋਈਆ ਕਰ ਕਹਿ ਜੇ ਸੋ ਛਲ ਪੈ ਚਤੁਰਾਨਨ ਝੋਰ ਲਈ ਸਭ ਗੋਪ ਦਪਾ ਤਿਨ ਕੌਤਕ ਦੇਖਨ ਕਾਰਨ ਕੋ ਫੁਨ ਰਾਖ ਰਹਿਓ ਵਹ ਬੀਜ ਖਪਾ ਕਾਰ ਬਿਨਾ ਕੁਪੇ ਉਹ ਸੋ ਸੋ ਕਰੇ ਬਿਨ ਹੀ ਸਰਦੀਨ ਜਪਾ ਛਿਨ ਮਤ ਬਨਾਏ ਲਏ ਬਛਰੇ ਸਭ ਗੋਪਨ ਕੀ ਉਨਹੀ ਸੀ ਸਫਾ ਕਾਨੋ ਪਾਰ ਧਰਿਓ ਕਰ ਪੈ ਗਿਰ ਤਾ ਤਰ ਗੋਪ ਨਿਕਾਰ ਸਬੈ ਬਕਈ ਬਕ ਔਰ ਗਡਾਸਰ ਤ੍ਰਿਨਾਮ ਰਤ ਵੀਰ ਬਧੇ ਛਿਨ ਬੀਜ ਤਬੈ ਜਿਨ ਕਾਲੀ ਕੋ ਨਾਥ ਲਿਓ ਛਿਨ ਭੀਤਰ ਧਿਆਨ ਨਾ ਛਾਡੋ ਵਾਹੇ ਕਬੈ ਸਭ ਸੰਤ ਸੁਨੀ ਸੁਭ ਕਾਨ ਕਥਾ ਇਕ ਔਰ ਕਥਾ ਸੁਨ ਲਿਓ ਅਬੈ ਗੋਪ ਬਾਜ ਨੰਦ ਜੂ ਸੋ ਸੋਈਆ ਨੰਦ ਕੈ ਅਗਰਜ ਕਾਨ ਪਰਾਕਰਮ ਗੋਪਨ ਜਾਏ ਕਹਿਓ ਸੋ ਸਵੈ ਦਇਤ ਅਘਾਸਰ ਔਰਤ ਨਾਮ ਵਰਤ ਯਾਹੇ ਬਧਿਓ ਉਡ ਬੀਚ ਨਬੈ ਹੁਨ ਮਾਰ ਡਰੀ ਬਕੀ ਸਭ ਗੋਪਨ ਦਾਨ ਦਇਓ ਇਹ ਕਾਨ ਅਪੈ ਸੁਨਿਐ ਪਤ ਕੋਟੋ ਭਾਵ ਕਰੋ ਕੂਪੈ ਪੈ ਇਹ ਸੋ ਸੁਤ ਨਾਹਿ ਲਬੈ ਸਵਈਆ ਗੋਪਨ ਕੀ ਬਿਨਤੀ ਸੁਣੀਐ ਪਤ ਧਿਆਨ ਤਰੈ ਇਹ ਕੋ ਰਣਗਾਮੀ ਧਿਆਨ ਤਰੈ ਇਹ ਕੋ ਮੁਨੀ ਈਸ਼ਰ ਧਿਆਨ ਤਰੈ ਇਹ ਕਾਇਰ ਕਾਮੀ ਧਿਆਨ ਤਰੈ ਇਹ ਕੋ ਸੋਤਰੀਆ ਸਭ ਧਿਆਨ ਤਰੈ ਇਹ ਦੇਖਨ ਬਾਮੀ ਸਤ ਲਖਿਓ ਹਮ ਕਹਿ ਕਰਤਾ ਜਗ ਸਤ ਕਹਿਓ ਮਤ ਕਹਿ ਨਹਿ ਖਾਮੀ ਸੋਈਆ ਹੈ ਭਗਵਾਨ ਬਲੀ ਪ੍ਰਗਟਿਓ ਸਭ ਗੋਪ ਕਹੈ ਪੁਤਨਾ ਇਨ ਮਾਰੀ ਰਾਜ ਬਭੀਛਣ ਜਾਏ ਦਇਓ ਇਨਹੀ ਕੋ ਭਰਾਵਨ ਦਇ ਸੰਗਾਰੀ ਰਛ ਕਰੀ ਪ੍ਰਹਿਲਾਦੈ ਕੀ ਇਨਹੀ ਹਰਨਾਕਸ ਕੀ ਉਰਫਾਰੀ ਨੰਦ ਸੁਨੋ ਪਤ ਲੋਕਨ ਕੈ ਇਨਹੀ ਹਮਰੀ ਜਬ ਦੇਹ ਉਵਾਰੀ ਸੁਈਆ ਹੈ ਸਭ ਲੋਗਨ ਕੋ ਕਰਤਾ ਬ੍ਰਿਧ ਭੀਤ ਰਹੈ ਕਰਤਾ ਇਹ ਲੀਲਾ ਸਿੱਖਿਆਨ ਕੋ ਵਰਤਾ ਹਰਿ ਹੈ ਇਹ ਸਾਧਨ ਕੋ ਹਰਤਾ ਤਨ ਹੀਲਾ ਰਾਖ ਲਈ ਇਨਹੀ ਸੀ ਕੀ ਪਾਤੇ ਰਾਖ ਲਈ ਤ੍ਰਿਯ ਪਾਰਥ ਸੀਲਾ ਗੋਪ ਕਹੈ ਪਤ ਸੋ ਸੁਨਿਐ ਇਹ ਹੈ ਕ੍ਰਿਸ਼ਨ ਪਰ ਵੀਰ ਹਠੀਲਾ ਸਵਈਆ ਦਿਨ ਬੀਤ ਗਏ ਚੱਕ ਏ ਗਿਰ ਕੇ ਹਰਜੀ ਬਛਰੇ ਸੰਗ ਲੈ ਬਨ ਜਾਵੇ ਜਿਉ ਤਰ ਮੂਰਤ ਘਾਸ ਸੁਗੈ ਭਗਵਾਨ ਮਹਾ ਮਨ ਮੈਂ ਸੁਖ ਪਾਵੇ ਲੈ ਮੁਰਲੀ ਆਪਣੇ ਕਰਮੈ ਕਰ ਭਾਵ ਕਨੇ ਹਿਤ ਸਾਥ ਬਜਾਵੇ ਮੋਹਿ ਰਹਿ ਜੋ ਸੁਨੈ ਪਤਨੀ ਸੁਰ ਮੋਹਿ ਰਹਿ ਤੁਨ ਜੋ ਸੁਨ ਪਾਵੈ ਖੁਬ ਕੇ ਦਿਨ ਬਾਰ ਮਰਿਓ ਛਿਨ ਮੈਂ ਅਰ ਰਾਮਨ ਕੀ ਦਿਨ ਸੈਨ ਮਰੀ ਹੈ ਜਾਹੇ ਬਭੀਸ਼ਣ ਰਾਜ ਦਇਓ ਛਿਨ ਮੈਂ ਜੇ ਕੀ ਤੇ ਲੰਕ ਕਰੀ ਹੈ ਮੁਰ ਮਾਰ ਦਇਓ ਕਟਕਾ ਨ ਕਰੀ ਰਿਪ ਜਾਸੀ ਕੀ ਜੀਵ ਪੀਰ ਹਰੀ ਹੈ ਸੋ ਬ੍ਰਿਜ ਭੂਮ ਬਿਖੈ ਭਗਵਾਨ ਸੋ ਗਉਨ ਕੇ ਮਿਸ ਖੇਲ ਕਰੀ ਹੈ ਸਵਈਆ ਜਾਏ ਸੰਸਰ ਫਨੀ ਤਨ ਉਪਰ ਸੋਏ ਕਰੀ ਜਲ ਪੀਤਰ ਕ੍ਰੀੜਾ ਜਾਹੇ ਬਭੀਛਣ ਰਾਜ ਦਇਓ ਅਰ ਜਾਹੇ ਦਈ ਕੁਪਰਾਵਨ ਪੀੜਾ ਜਾਹੇ ਦਇਓ ਕਰ ਕੈ ਜਗ ਭੀਤਰ ਜੀਵ ਚਰਾਚਰ ਔ ਗਜ ਕੀੜਾ ਖੇਲਤ ਸੋ ਬ੍ਰਿਜ ਭੂਮ ਬਿਖੈ ਜਿਨ ਕੀਨ ਸੁਰਾਸੁਰ ਸੁਰ ਬੀ ਚਗੀੜਾ ਸੋਈਆ ਪੀਰ ਬੜੇ ਦੁਰਜੋਧਨ ਯਾਦ ਕੇ ਜਾਹੇ ਮਰਾਏ ਡਰੇ ਰਣ ਛਤਰੀ ਜਾਹੇ ਮਰਿਓ ਸਿਸ ਪਾਲ ਦਿਸੈ ਕਰ ਰਾਜਨ ਮੈਂ ਕ੍ਰਿਸ਼ਨੰ ਬਰਯਤਰੀ ਖੇਲਤ ਹੈ ਸੋ ਗਉਨ ਮੈਂ ਜੋ ਹੈ ਜਗ ਕੋ ਕਰਤਾ ਬਦ ਸਤਰੀ ਆਗ ਸੋ ਧੂਮਰ ਲਪੇਟ ਦਿਜੋ ਹੁਨ ਗੋ ਕਹਾਵਤ ਹੈ ਏ ਛਤਰੀ ਸਵਈਆ ਕਰ ਜੁਧ ਮਰੇ ਇਕਲੇ ਮਦ ਕੀਟ ਵਿਰਾਜ ਤਕ੍ਰਿਤ ਕਉ ਜਿਹ ਦੀਆ ਕੁੰਭ ਕਰਨ ਵਰਿਓ ਜਿਨ ਹੈ ਅਰ ਰਾਮਨ ਕੋ ਛਿਨ ਮੈਂ ਬਦ ਕੀਆ ਰਾਜ ਵਿਭੀਸ਼ਣ ਦਇ ਕਰ ਆਨੰਦ ਔਧ ਚਲਿਓ ਸੰਗ ਲੈ ਕਰ ਸੀਆ ਪਾਪਨ ਕੇ ਬਦਕਾਰਨ ਸੋ ਅਵਤਾਰ ਵਿਖੈ ਬ੍ਰਿਜ ਕੈ ਅਬ ਲੀਆ ਸੁਈਆ ਜੋ ਉਪਮਾ ਹਰ ਕੀ ਕਰੀ ਗੋਪਨ ਤਉ ਪਤ ਗੋਪਨ ਬਾਤ ਕਹੀ ਹੈ ਜੋ ਇਹ ਕੋ ਬਲ ਆਏ ਕਹਿਓ ਗਰਗੈ ਹਮਸੋ ਸੋ ਬਾਤ ਸਹੀ ਹੈ ਬੂਤ ਕਹਿਓ ਬਸ ਦੇਵਹਿ ਕੋ ਦਿਜ ਮਿਲਿਓ ਫੁਨਮਾਨ ਇਹੀ ਹੈ ਜੋ ਇਹ ਕੋ ਫੁਨ ਮਾਰਨ ਆਇਓ ਸੋ ਤਾਹੀ ਕੀ ਦੇਹ ਗਹੀ ਨਾ ਰਹੀ ਹੈ